ਚੱਜ ਨਾਲ ਸੋਚਦੀ ਨਹੀਂ ਚੱਜ ਕਰਦੀ ਦੁਨੀਆ ਤਾਂ ਰੱਬ ਨੂੰ ਵੀ ਜੱਜ ਕਰਦੀ ਭੁੱਖੀ ਬਦਨਾਮ ਰੱਜ ਰੱਜ ਕਰਦੀ ਮੇਰੇ ਦੁਨੀਆ ਤਾਂ ਰੱਬ ਨੂੰ ਵੀ ਜੱਜ ਕਰਦੀ ਯੇ ਪ੍ਰੂਫ ਕਿਸੇ ਕੋ ਜਵਾਬ ਨਹੀਂ ਹਰ ਇੱਕ ਕੋ ਸਵਾਲ ਆ ਦੁਨੀਆ ਕਮਾ ਮੈਂ ਤੇਰੇ ਨਾਲ ਦੁਨੀਆ ਦੇ ਚੁਬਦਾਰ ਕਾਨੇ ਦੀ ਵਜਾਗਦਾ ਕੋ ਮੇਰੇ ਦਿਲ ਚ ਹੀ ਨਹੀਂ ਸਕਦਾ ਕੀਤਾ ਗੱਲ ਮੰਨੀ ਅੱਜ ਕੱਲ ਲੋਕ ਤੇਜ਼ ਨਹੀਂ ਨੀ ਇੰਨੇ ਵੀ ਨਹੀਂ ਭੋਲੇ ਸਾਨੂੰ ਪਤਾ ਹੀ ਨਹੀਂ ਲੱਗਦਾ ਦਿਮਾਗ ਨੂੰ ਲੜਾ ਲਿਓ ਦਿਮਾਗ ਘੱਟ ਲੜਦਾ ਪਤਾ ਹੁੰਦੇ ਹੋਏ ਦੱਸੋ ਤੀਰ ਕਿਹੜਾ ਫੜਦਾ ਤੇ ਜਾਈਏ ਤੇ ਆਕਦਾ ਉਹ ਨਹੀਂ ਕੋਈ ਦੇਖਦਾ ਅੱਖਾਂ ਚੋਂ ਪਾਣੀ ਵਗਦਾ ਜਿਨ੍ਹਾਂ ਦੇ ਕਸੂਰ ਨੇ ਹੈ ਉਹ ਤਾਂ ਬੜੀ ਦੂਰ ਨੇ ਤੇ ਨਾਮ ਪਿੱਛੋਂ ਤੇਰੇ ਮੇਰੇ ਵਰਗੇ ਦਾ ਲੱਗਦਾ ਕਿਸੇ ਬਾਰੇ ਬੋਲਣਾ ਇਹ ਗੱਲਾਂ ਨਹੀਂ ਉਹ ਚੰਗੀਆਂ ਸਫਾਈਆਂ ਤਾਂ ਦਿੱਤੀਆਂ ਸਫਾਈਆਂ ਤੁਸੀਂ ਮੰਗੀਆਂ ਦੱਸੋ ਫਿਰ ਸਾਨੂੰ ਕਿਹੜਾ ਪੁੱਛਣੇ ਨੂੰ ਆ ਗਿਆ ਉਹ ਪੰਜ ਵਾਰੀ ਸਾਡੇ ਵੀ ਘਰਾਂ ਦੇ ਵਿੱਚੋਂ ਲੰਗੀਆਂ ਬਚ ਕੇ ਨਹੀਂ ਬਚ ਕੇ ਹੈ ਅੱਗੋਂ ਕੂਣੀ ਪੁੱਛਦੀ ਨਹੀਂ ਚੱਜ ਕਰਦੀ ਦੁਨੀਆ ਤਾਂ ਰੱਬ ਨੂੰ ਵੀ ਜੱਜ ਕਰਦੀ ਭੁੱਖੀ ਬਦਨਾਮ ਰੱਜ ਰੱਜ ਕਰਦੀ ਮੇਰੇ ਦੁਨੀਆ ਤਾਂ ਰੱਬ ਨੂੰ ਵੀ ਜੱਜ ਕਰਦੀ ਐਦਾਂ ਕਿੱਥੇ ਰੁਕਣ ਚਲਾਕੀਆਂ ਲੁਕਾਈਆਂ ਢੋਲੇ ਟੈਂਪਰੇਰੀ ਹਾਈਡ ਕਰਦੀਆਂ ਡਾਈਆਂ ਖਬਰਾਂ ਦੇ ਛਾਪਦੀ ਨਾ ਤੂਲਦੀ ਨਾ ਨਾਪਦੀ ਨਹੀਂ ਦੱਸ ਫੇਰੀ ਇੱਥੇ ਕਿਹੜਾ ਮੁੱਕ ਗਈਆਂ ਸ਼ਾਈਆਂ ਅਸੀਂ ਖਲੋਤੇ ਜਾਣ ਵਾਲੇ ਸਾਰੇ ਲੰਘ ਗਏ ਮੌਕੇ ਦੀ ਆ ਗੱਲ ਮੌਕਾ ਮਿਲਿਆ ਤੇ ਭੰਡ ਗਏ ਫਿਕਰ ਨਾ ਕਰ ਵੀ ਬੰਗਣਾ ਤੇ ਯਾਦ ਨਹੀਂ ਨੀ ਜਿਹੜੇ ਸਾਡੇ ਮਾੜੇ ਟਾਈਮ ਵਿੱਚ ਮਿੱਠਾ ਵੰਡ ਗਏ ਮੁਸੀਬਤਾਂ ਤਾਂ ਬਣੀਆਂ ਮੁਸੀਬਤਾਂ ਨਹੀਂ ਚੁਣੀਆਂ ਉਮਰ ਜੇ ਹੋ ਗਈ ਫਿਰ ਪੋਤਿਆਂ ਨੂੰ ਦੱਸਿਓ ਕਿ ਕੋਟੀਆਂ ਨਹੀਂ ਆਉਂਦੀਆਂ ਸਕੀਮਾਂ ਬਸ ਬੁਣੀਆਂ ਨਸ਼ਾ ਤੁਹਾਡੇ ਅੰਦਰ ਕੋਈ ਲੋੜ ਹੈ ਨਹੀਂ ਪੀਣ ਦੀ ਮਿੱਠ ਕਦੇ ਲੱਗਦੀ ਨਹੀਂ ਨਾਮ ਦੇ ਸ਼ਕੀਨ ਦੀ ਉਹਨੂੰ ਤੁਹਾਡੇ ਅੰਦਰੋਂ ਇਹ ਆਵਾਜ਼ ਸ਼ਾਇਦ ਅੱਜ ਵੀ ਹੈ ਇਕੱਲੇ ਬਹਿ ਕੇ ਸੁਣੋ ਕਥਾ ਸੰਤ ਮਸਕੀਨ ਦੀ